ਗੁਰ ਕਾ ਸ਼ਬਦ ਰਤਨ ਹੈ ਸਤਿਗੁਰ ਦਾ ਉਪਦੇਸ਼ ਹੈ ਇਹ ਰਤਨ ਹੈ ਇਹਦੇ ਵਿੱਚ ਹੀਰੇ ਜੜੇ ਹੋਏ ਨੇ ਹੀਰੇ ਜਿੱਤੇ ਜੜਾਉ ਹੀਰੇ ਜੜੇ ਹੋਏ ਰਤਨ ਤਾਂ ਉਸ ਨੂੰ ਕਹਿੰਦੇ ਨੇ ਜਿਹਦਾ ਰੰਗ ਚੜ ਜਾਂਦਾ ਹੈ ਰਤਨ ਤਨ ਨੂੰ ਰੰਗ ਚੜਾਉਣ ਵਾਲਾ ਸੱਚ ਗੁਰ ਕਾ ਸ਼ਬਦ ਹੈ ਜਿਹੜਾ ਉਪਦੇਸ਼ ਹੈ ਸੱਚ ਹੈ ਸੱਚੀ ਬਾਣੀ ਹੈ ਸੱਚ ਦਾ ਰੰਗ ਜੜ ਜਾਂਦਾ ਇਹਦੇ ਨਾਲ ਹੀਰੇ ਜਿੱਤੀ ਦਾ ਜਿਹਦੇ ਵਿੱਚ ਹੀਰੇ ਜੜੇ ਹੋਏ ਨੇ ਹੀਰੇ ਕੀ ਨੇ ਹੀਰੇ ਜਿਹਦੇ ਗੋਲਡ ਹੀਰੇ ਨੇ ਸ਼ਬਦ ਗੁਣ ਗਾਇਨ ਹੈ ਜਿਹੜਾ ਇਹ ਗੁਣਾ ਦੇ ਧਾਰਨ ਕਰਨ ਦਾ ਉਪਦੇਸ਼ ਕਰਦਾ ਹੈ ਸੰਤੋਖੀ ਹੋ ਜਾਓ ਵੈਰ ਵਿਰੋਧ ਤਿਆਗ ਦਿਓ ਪਰਮੇਸ਼ਰ ਨਿਰਵੈਰ ਹੈ ਤੁਸੀਂ ਵੈਰ ਵਿਰੋਧ ਕਿਸੇ ਨਾਲ ਕਰ ਨਹੀਂ ਸਕਦੇ ਸਾਰਿਆਂ ਦਾ ਅੰਦਰ ਉਹੀ ਹੈ ਇਹ ਜੜੇ ਹੋਏ ਨੇ ਹੀਰੇ ਉਪਦੇਸ਼ ਵਿੱਚ ਹੀਰੇ ਜੜੇ ਹੋਏ ਨੇ ਗੁਣਾ ਦਾ ਉਪਦੇਸ਼ ਕਰਦਾ ਹੈ ਗੁਣ ਧਾਰਨ ਕਰੋ ਔਗਣ ਤਿਆਗ ਦਿਓ ਔਗਣ ਛੱਡ ਦਿਓ ਔਗਣਾ ਨੂੰ ਕੱਢ ਕੱਢ ਕੇ ਨਾ ਉੱਥੇ ਗੁਣ ਜੜ ਦਿਓ ਇਹ ਉਪਦੇਸ਼ ਹੈ ਸਤਗੁਰ ਦਾ ਗੁਰਬਾਣੀ ਦਾ ਉਪਦੇਸ਼ ਕੀ ਹੈ ਸੱਚ ਦਾ ਰੰਗ ਝਾੜਦਾ ਤੇ ਗੁਣ ਪੈਦਾ ਕਰਦਾ ਗੁਣ ਪੈਦਾ ਕਰਦਾ ਇਹ ਜੜਾ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਉ ਇਹ ਸ਼ਬਦ ਰਤਨ ਜਿਹੜੇ ਬੋਲਦੇ ਵਿੱਚ ਲੱਗ ਜਵੇ ਨਾ ਜਿਹੜਾ ਮਨ ਇਹਨੂੰ ਐਕਸੈਪਟ ਕਰ ਲਵੇ ਜਿਹੜਾ ਮਨ ਇਹਨੂੰ ਮੰਨ ਲਵੇ ਜਿਹੜੇ ਮਨ ਨੂੰ ਇਹ ਫਿੱਟ ਆ ਜਵੇ ਬਿਠਾ ਲੱਗ ਜਵੇ ਇਹ ਕੁਝ ਉਹਦੇ ਚ ਵੜ ਜਾਂਦਾ ਇਹੋ ਹੋ ਅਸਮਾ ਉਹ ਸਮਝ ਲਓ ਆਪਣੇ ਮੂਲ ਚ ਸਮਾ ਜਾਂਦਾ ਉਹ ਸ਼ਬਦ ਵਿੱਚ ਸਮਾ ਜਾਂਦਾ ਹੈ ਜਿਹੇ ਜਿਹੜਾ ਸ਼ਬਦ ਉਪਦੇਸ਼ ਕਰਦਾ ਉਹ ਜਿਹਾ ਹੀ ਬਣ ਜਾਂਦਾ ਜਿਹੇ ਜਿਹੇ ਸ਼ਬਦ ਵਿੱਚ ਕਿਹਾ ਹੋਇਆ ਨਾ ਵੀ ਇਹ ਜਿਹਾ ਹੋਣਾ ਚਾਹੀਦਾ ਮਨ ਇਹ ਜਿਹਾ ਹੀ ਬਣ ਜਾਂਦਾ ਉਹ ਜਿਹਾ ਹੀ ਟਲ ਜਾਂਦਾ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਜੇ ਸ਼ਬਦ ਦੇ ਨਾਲ ਮਨ ਮਿਲ ਜਵੇ ਸ਼ਬਦ ਨਾਲ ਮਨ ਜੇ ਮਿਲ ਜਵੇ ਸ਼ਬਦ ਨਾਲ ਮਿਲਿਆ ਰਹੇ ਹਰ ਵਕਤ ਸ਼ਬਦ ਦਾ ਵਿਚਾਰ ਕਰਦਾ ਰਹੇ ਸ਼ਬਦ ਦੇ ਨਾਲ ਜੁੜਿਆ ਰਹੇ ਬੋਲ ਸੱਚੇ ਲਾਇਆ ਭਾਉ ਤਾਂ ਸੱਚੇ ਦਾ ਸੱਚ ਦੀ ਭੁੱਖ ਲੱਗੀ ਹੁੰਦੀ ਉਹਨੂੰ ਉਹ ਪ੍ਰੇਮ ਪ੍ਰੇਮ ਵੀ ਹੁੰਦਾ ਭੁੱਖ ਭੁੱਖ ਪ੍ਰੇਮ ਕੋਈ ਗੱਲ ਨਹੀਂ ਭੁੱਖਰ ਪ੍ਰੇਮ ਕੋਈ ਗੱਲ ਹੈ ਜਿਹਦੇ ਨਾਲ ਪ੍ਰੇਮ ਉਸੇ ਦੀ ਭੁੱਖ ਹੁੰਦੀ ਹੈ ਸੱਚੇ ਰਾਇਆ ਭੋ ਜੇ ਕਿਸੇ ਦਾ ਕੋ ਪ੍ਰੇਮੀ ਮਰ ਜਾ ਭੁੱਖ ਬੰਦ ਹੋ ਜਾਂਦੀ ਹੈ ਸਰੀਰ ਦੀ ਭੁੱਖ ਨਹੀਂ ਲੱਗਦੀ ਸਰੀਰ ਦੀ ਭੁੱਖ ਬੰਦ ਕਰ ਦਿੰਦਾ ਮਨ ਦੀ ਭੁੱਖ ਹੋਰ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਭਜਾਏ ਜਿਸ ਆਪੇ ਹੀਰਾ ਰਤਨ ਆਪੇ ਕੌਣ ਹੈ ਹੀਰਾ ਰਤਨ ਆਪੇ ਇਹ ਗੱਲ ਹੈ ਜਿਹੜਾ ਪਿੱਛੇ ਸ਼ਬਦ ਹੈ ਬਿਨਾਂ ਕਰਨ ਨੂੰ ਸੁਣਨ ਵਾਲਾ ਉਹਦੀ ਗੱਲ ਹੈ ਉਹ ਹੀਰਾ ਵੀ ਹੈ ਰਤਨ ਵੀ ਹੈ ਜਿਹੜਾ ਸਾਜ ਸ਼ਬਦ ਹੈ ਪਰ ਜਿਹੜੀ ਤੁਰਕੀ ਬਾਣੀ ਹੈ ਉਹ ਸ਼ਬਦ ਦਾ ਰਤਨ ਦੋਏ ਇਕੱਠੇ ਹੀ ਨੇ ਇਹਦੇ ਹੀਰੇ ਜੜੇ ਹੋਏ ਨੇ ਇਹ ਹੀਰੇ ਗੁਰਬਾਣੀ ਹੀਰੇ ਜੜੇ ਨੇ ਉਹਦੇ ਜੜੇ ਨਹੀਂ ਹੋਏ ਉਹ ਹੀਰਾ ਰਤਨ ਆਪੇ ਹੀ ਹੈ ਸੋਝੀ ਹੈ ਉਹ ਸਿਰਫ ਗੱਲ ਗਿਆਨ ਵੀ ਦੇ ਤੱਕ ਕਿਵੇਂ ਗੱਲ ਕਹਿਣੀ ਹੈ ਵੀ ਵਿੱਚ ਹੈ ਉਹਦੇ ਦੋਏ ਗੱਲਾਂ ਇੱਕੋ ਇੱਕੋ ਗੱਲ ਹੀ ਦੋਏ ਗੱਲਾਂ ਨੇ ਕਿਵੇਂ ਕਿਸੇ ਨੂੰ ਬਿਆਨ ਕਰਨਾ ਇਹ ਵੀ ਉਹਦੇ 'ਚ ਗਿਆਨ ਹੈ ਕੀ ਬਿਆਨ ਕਰਨਾ ਹੈ ਵੀ ਉਹਦੇ ਵਿੱਚ ਉਹ ਹੀਰਾ ਰਤਨ ਇੱਕੋ ਹੀ ਹੈ ਜਿਸ ਨੂੰ ਦੇ ਬਜਾਏ ਆਪੇ ਹੀਰਾ ਦੇ ਬਜਾਏ ਸਮਝ ਸਭ ਜਵੇ ਇਹ ਗੱਲ ਇਹ ਗੱਲ ਸੁਝਦੀ ਹੈ ਉਹ ਹੀਰਾ ਰਤਨ ਆਪੇ ਕਿਵੇਂ ਹੈ ਇਹ ਬੁੱਝਣ ਵਾਲੀ ਗੱਲ ਹੈ ਜਿਹਨੂੰ ਉਹ ਸਮਰੱਥਾ ਦਿੰਦਾ ਨਾ ਗਿਆਨ ਦਿੰਦਾ ਹੈ ਉਹਨੂੰ ਗਿਆਨ ਜਿਹਨੂੰ ਤਲਵਾਰ ਦਿੰਦਾ ਗਿਆਨ ਖੜਗ ਉਹਨੂੰ ਤਲਵਾਰ ਚਲਾਉਣ ਦੀ ਸੋਚੀ ਵੀ ਨਾਲੇ ਦੇ ਦਿੰਦਾ ਪਰ ਦੁਨੀਆ ਜੀ ਜੇ ਤਲਵਾਰ ਮਿਲ ਜਵੇ ਸੋਚੀ ਕਿਤੇ ਹੋਰ ਲੈਣੀ ਪੈਂਦੀ ਦੁਨੀਆ ਜੇ ਕਿਤੇ ਬੰਦੂਕ ਮਿਲ ਜਵੇ ਚਲਾਉਣ ਦੀ ਸੋਚੀ ਹੋਰ ਕਿਤੇ ਲੜੀ ਪੈਂਦੀ ਉੱਥੇ ਨਹੀਂ ਲੈਣੀ ਪੈਂਦੀ ਸੋਚੀ ਸੋਚੀ ਨਾਲੇ ਆਉਂਦੀ ਉੱਥੇ ਵਿੱਚੇ ਅੱਡ ਅੱਡ ਨਹੀਂ ਹੈ ਦੋ ਚੀਜ਼ਾਂ ਗਿਆਨ ਖੜਗ ਵਰਤਲ ਦੀ ਸੋਝੀ ਉਹਦੇ ਨਾਲ ਹੀ ਹੁੰਦੀ ਹੈ ਵਿੱਚੇ ਹੁੰਦੀ ਹੈ ਪਰ ਦੁਨੀਆ ਦੇ ਵਿੱਚ ਕੋਈ ਹਥਿਆਰ ਲਈਏ ਤੇ ਚਲਾਉਣ ਦੀ ਸੋਝੀ ਅਲੱਗ ਹੈ ਟੀਚਰ ਅਲੱਗ ਹੈ ਉਹ ਬੰਦੂਕ ਬਣਾਉਣ ਵਾਲਾ ਅਲੱਗ ਹੈ ਉਹਦੇ ਚਲਾਉਣ ਵਾਲਾ ਟੀਚਰ ਅਲੱਗ ਹੈ ਇੱਥੇ ਨਹੀਂ ਅਲੱਗ ਕੋਈ ਇਕੱਠੇ ਹੀ ਹੋਈ ਹੈ ਨਾਲ ਹੀ ਇਹ ਨਹੀਂ ਗਿਆਨ ਮਿਲ ਗਿਆ ਵਰਤਣਾ ਜਮੈਂ ਉਹਨੂੰ ਫਿਰ ਬਾਅਦ ਚ ਪਤਾ ਲੱਗੂਗਾ ਉਹਨੂੰ ਵਰਤਣ ਦੀ ਸੋਚੀ ਵੀ ਕਦੋਂ ਵਰਤਣਾ ਕਿਵੇਂ ਵਰਤਣਾ ਕਿਹੜੇ ਸਮੇਂ ਵਰਤਣਾ ਉਹ ਸਾਰੀ ਸੋਚੀ ਵਿੱਚ ਹੁੰਦੀ ਕਿਹੜੀ ਗੱਲ ਕਦੋਂ ਕਹਿਣੀ ਹੈ ਕਦੋਂ ਨਹੀਂ ਕਹਿਣੀ ਇੰਤਜ਼ਾਰ ਵੀ ਕਰਨਾ ਪੈਂਦਾ ਇਸ ਕਰਕੇ ਕਾਲੇ ਨਹੀਂ ਕਰਦਾ ਉਹ ਹੁਕਮ ਦੇ ਵਿੱਚ ਚੱਲਣਾ ਜਿਹੜਾ ਹੈਗਾ ਬਸ ਜਦੋਂ ਦੀ ਆਗਿਆ ਹੁੰਦੀ ਹੈ ਜਦੋਂ ਵਰਤੀ ਜਾਂਦੀ ਹੈ ਆਗਿਆ ਹੀ ਹੁੰਦੀ ਇਹ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਕਹੇ ਨਾਨਕ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਨਾਨਕ ਕਹਿੰਦਾ ਸ਼ਬਦ ਹੈ ਰਤਨ ਹੀਰੇ ਜਿੱਤ ਜੜੇ ਸੋ ਜੀ ਪਹਿਲਾਂ ਵੀ ਹੋ ਜਾਂਦੀ ਹੈ ਹੋ ਜਾਂਦੀ ਰਹੀ ਹੈ ਪਰ ਬੋਲੇ ਨਹੀਂ ਉਹਨਾਂ ਚਿਰ ਜਿੰਨਾ ਚਿਰ ਉਹਨਾਂ ਨੂੰ ਕਹਿ ਨਹੀਂ ਦਿੱਤਾ ਮਾਲਕ ਨੇ ਵੀ ਭਾਈ ਇਹ ਗਾਹ ਨੂੰ ਇਹ ਕਰੂਗਾ ਜਦੋਂ ਅੰਗਦ ਨੇ ਕਹਿ ਤਾ ਗੁਰੂ ਅਮਰਦਾਸ ਨੂੰ ਵੀ ਹੁਣ ਤੋਂ ਇਹ ਨੇ ਤਾਂ ਮੂੰਹ ਖੋਲਿਆ ਨਹੀਂ ਮੂੰਹ ਨਹੀਂ ਖੋਲਿਆ ਉਹਨਾਂ ਚਿਰ ਪਤਾ ਹੀ ਨਹੀਂ ਲੱਗਿਆ ਕਿ ਸਾਨੂੰ ਹੋਰ ਨੂੰ ਅੰਗਦ ਜਾਣਦਾ ਸੀ ਅਮਰਦਾਸ ਜਾਣਦਾ ਸੀ ਦੂਜੇ ਨੂੰ ਕੋਈ ਨਹੀਂ ਪਤਾ ਕਿ ਸਾਨੂੰ ਕੀ ਗੱਲ ਹੈ ਉਹ ਤਾਂ ਸਮਝ ਸੀ ਵੀ ਖਜ਼ਾਨਾ ਇਕੱਠਾ ਹੋਇਆ ਹੋਇਆ ਇੱਥੇ ਦੂਜੇ ਨੂੰ ਕਿਸੇ ਨੂੰ ਨਹੀਂ ਪਤਾ ਲੱਗਿਆ ਪਤਾ ਕਿ ਮੈਂ ਲੱਗਦਾ ਨਹੀਂ ਮੈਂ ਆਪਣੇ ਆਪ ਨੂੰ ਇੰਨਾ ਕਰ ਲਿਆ ਕਿ ਨੂੰ ਪਤਾ ਹੀ ਨਾ ਲੱਗੇ ਦੇਖਣ ਕਰਵਾ ਵੀ ਐਂ ਕਹਿੰਦਾ ਸੀ ਮੇਰੇ ਤਾਂ ਜੇ ਸਾਰਾ ਨੂੰ ਬੁੱਧੂ ਹੀ ਹੋਊਗਾ ਘੜੇ ਪਾਣੀ ਦੇ ਨਿਯਮ ਦੇ ਵਿੱਚ ਕੀ ਹੁੰਦਾ ਦੂਜਾ ਤਾਂ ਘੱਟ ਅਕਲ ਵਾਲਾ ਸਮਝਦਾ ਹੋਗਾ ਦੇਖਣ ਵਾਲਾ ਜਿਹਦੀ ਇੱਥੇ ਸਾਡੇ ਕੀ ਹੈ ਜਿਹਦੇ ਕੋਲ ਥੋੜੀ ਅਕਲ ਜ਼ਿਆਦਾ ਹੁੰਦੀ ਹੈ ਕੰਮ ਘੱਟ ਕਰਦਾ ਉਹ ਉਹ ਘੜਿਆ ਇਹ ਕਰਮਾਂ ਨੂੰ ਘੜਿਆ ਸਮਝਦਾ ਵੀ ਮੇਰੇ ਲਾਇਕ ਨਹੀਂ ਜੀ ਕੋਈ ਹੋਰ ਕਰੇ ਉੱਤੇ ਉਹ ਆ ਉਹ ਉੱਤੇ ਕੀ ਸੀ ਉੱਤੇ ਲੁਕੋ ਕੇ ਰੱਖਣ ਦਾ ਸਵਾਲ ਹੈ ਵੀ ਲੁਕੋ ਕੇ ਮੈਂ ਰੱਖੀਏ ਦੂਏ ਨੂੰ ਸ਼ੱਕ ਨਾ ਹੋ ਜਾਵੇ ਉੱਤੇ ਲੁਕੋ ਕੇ ਰੱਖਣ ਦਾ ਸਵਾਲ ਹੈ ਵੀ ਦੂਏ ਨੂੰ ਸ਼ੱਕ ਨਾ ਹੋ ਜਾਵੇ ਪਰ ਨਿਵੇਂ ਸੋ ਗੌਰਾ ਹੋਏ ਹੰਕਾਰ ਨਾ ਹੋ ਜਵੇ ਸ਼ੱਕ ਸ਼ੱਕ ਦਾ ਜਲ ਹੋਵੇ ਹੋਵੇ ਹੰਕਾਰ ਨਾ ਹੋ ਜਵੇ ਸੰਸਾਰ ਇਹ ਖੇਡ ਉੱਡ ਜਾਂਦਾ ਸੰਸਾਰ ਇਹ ਖੇਡ ਨਹੀਂ ਜਾਂਦਾ ਸੰਸਾਰ ਦਾ ਜਨਾ ਗਿਆਨ ਹੋ ਜਾਂਦਾ ਉਹਨਾਂ ਹੰਕਾਰ ਨਾਲ ਵੀ ਨਾਲ ਵਧੀ ਜਾਂਦਾ ਜਦੋਂ ਕੁਰਸੀ ਭਾਲਦਾ ਛੋਟੀ ਕੁਰਸੀ ਨੂੰ ਹੱਥਰੀ ਪਾਉਂਦਾ ਫਿਰ ਬੜੀ ਨੂੰ ਕਹਿੰਦਾ ਜੀ ਮੈਨੂੰ ਤਾਂ ਕੈਬਨਟ ਮਿਨਿਸਟਰੀ ਦਾ ਹੱਕ ਹੈ ਮੇਰਾ ਦੂਜੀ ਬਰਣੀ ਇਹ ਹੋਰ ਖੇੜਾ ਹੋਰ ਖੇੜਾ